ਔਰ ਮੇਰਾ ਧੰਨਵਾਦ ਕਰਕੇ ਆਇਆ ਮੈਂ ਇਹ ਚੋਰ ਹੈ ਹੀ ਨਹੀਂ ਸੰਥਾ ਨੇ ਸਫਾਈ ਸਫਾਈ ਪੇਸ਼ ਕਰ ਦਿੱਤੀ ਉਹਦੀ ਤੇ ਚੋਰ ਨੂੰ ਬਰੀ ਕਰਵਾ ਦਿੱਤਾ ਥਾਣੇ 'ਚੋਂ ਬਾਹਰ ਲਾਏ ਜਿਸ ਵੇਲੇ ਬਾਹਰ ਆਇਆ ਤੇ ਚੋਰ ਨੇ ਪੈਰ ਫੜ ਲਏ ਸੰਤਾਂ ਨੇ ਆਖਣ ਲੱਗਿਆ ਬਾਬਾ ਜਿਹੋ ਜਿਹਾ ਤੂੰ ਐ ਉਹੋ ਜਿਹਾ ਮੈਨੂੰ ਵੀ ਬਣਾ ਲੈ ਜੈਸੀ ਤੇਰੀ ਦ੍ਰਿਸ਼ਟੀ ਐ ਮੇਰੀ ਵੀ ਦ੍ਰਿਸ਼ਟੀ ਇਹੋ ਜੀ ਕਰ ਦੇ ਸੰਤਾ ਆਖਿਆ ਇਹ ਦ੍ਰਿਸ਼ਟੀ ਗੁਰੂ ਕੋਲੋਂ ਮਿਲਦੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸੰਮਤ ਬਿਕਰਮੀ 1979 ਦੀ ਕਥਾ ਆਈ ਹੈ ਜਸ ਜੀਵਨ ਵਿੱਚ ਉਦੋਂ ਸਤਗੁਰਾਂ ਨੂੰ ਨਵੀਂ ਨਵੀਂ ਬੀੜ ਮੱਥਾ ਟਿਕੀ ਸੀ ਮਹਾਰਾਜਾ ਨਾਭਾ ਵੱਲੋਂ ਇਹ 1978 ਵਿੱਚ ਦੀ ਕਥਾ ਹੈ 1978 ਵਿੱਚ ਮਹਾਰਾਜਾ ਨਾਭਾ ਮਹਾਰਾਜਾ ਰਿਪਦਮਨ ਸਿੰਘ ਜੀ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਵਿੱਚ ਆਪਣੇ ਘਰ ਪੁੱਤਰ ਹੋਣ ਦੀ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਨੂੰ ਘਰ ਬੁਲਾਇਆ ਅਖੰਡ ਪਾਠ ਕੀਤੇ ਗਏ ਔਰ ਧਿਆਨ ਰੱਖਣਾ ਇਹ ਪੁੱਤਰ ਮਿਲਿਆ ਵੀ ਮਾਈ ਹੁਕਮੀ ਇੱਕ ਹੋਈ ਆ ਨਾਮਧਾਰੀ ਇਤਿਹਾਸ ਵਿੱਚ ਜਿਨ੍ਹਾਂ ਨੇ ਜਿਨ੍ਹਾਂ ਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਸੂਬਾ ਥਾਪਿਆ ਸੀ ਉਹਨਾਂ ਦੇ ਵਰ ਨਾਲ ਹੋਇਆ ਸੀ ਤੇ ਭੈਣੀ ਸਾਹਿਬ ਜਾ ਕੇ ਅਰਜ਼ ਕੀਤੀ ਗਈ ਕਿ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਮਿਲੀ ਹੈ ਤੇ ਅਖੰਡ ਪਾਠ ਕਰਨੇ ਨੇ ਸ੍ਰੀ ਭੈਣੀ ਸਾਹਿਬ ਤੋਂ ਨਾਮਧਾਰੀ ਟੀਮ ਅਖੰਡ ਪਾਠੀ ਭੇਜੇ ਗਏ ਅਖੰਡ ਪਾਠ ਹੋਏ ਅਖੰਡ ਪਾਠ ਭੋਗ ਵਾਲੇ ਦਿਨ ਸਤਿਗੁਰਾਂ ਨੇ ਦਰਸ਼ਨ ਦੇਣੇ ਸਨ ਦਰਸ਼ਨ ਦਿੱਤੇ ਉਸ ਵੇਲੇ ਮਹਾਰਾਜਾ ਰਿਪਦਮਨ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਕਾਰ ਭੇਟਾ ਕੀਤੀ ਜਿਹੜੀ ਉਹਨਾਂ ਦਿਨਾਂ ਵਿੱਚ 55000 ਦੀ ਸੀ ਨਵੀਂ ਕਾਰ ਤੇ 1200 ਤੇ 20 ਏਕੜ ਜ਼ਮੀਨ ਜਸ ਜੀਵਨ ਵਿੱਚ ਲਿਖੀ ਹੈ ਇਹ ਮੱਥਾ ਟੇਕੀ ਸ੍ਰੀ ਭੈਣੀ ਸਾਹਿਬ ਲੋਹ ਦੇ ਨਾਮ ਲਗਾਏ ਨਾਮ ਮੱਥਾ ਟੇਕੀ ਜ਼ਮੀਨ ਤੇ ਹੋਰ ਅਨੰਤ ਪਦਾਰਥ ਸਤਗੁਰਾਂ ਨੂੰ ਭੇਟਾ ਕੀਤੇ 78 ਵਿੱਚ ਇਹ ਬੀੜ ਮਿਲੀ ਹੈ ਤੇ ਇਸ ਤੋਂ ਛੇਤੀ ਜਲਦੀ ਹੀ ਸਤਗੁਰਾਂ ਨੇ ਇੱਥੇ ਕੁਝ ਸਿੰਘ ਭੇਜ ਦਿੱਤੇ ਮਕਾਨ ਛੋਪਰੀਆਂ ਛੋਪਰੀਆਂ ਪਾ ਕੇ ਆਪਣੇ ਤੇ ਇੱਥੇ ਰਹਿਣਾ ਸ਼ੁਰੂ ਕੀਤਾ ਇੱਥੇ ਪਾਠਾਂ ਦੀ ਲੜੀ ਤੁਰ ਪਈ ਅਖੰਡ ਪਾਠ ਸਧਾਰਨ ਪਾਠਾਂ ਦੀ ਲੜੀ ਇੱਥੇ ਸਿੱਖਾਂ ਨੇ ਰਹਿਣਾ ਸ਼ੁਰੂ ਕੀਤਾ ਸਤਗੁਰਾਂ ਨੇ ਉਹਨਾਂ ਦਿਨਾਂ ਵਿੱਚ ਘੋੜੇ ਵੀ ਇੱਥੇ ਭੇਜ ਦਿੱਤੇ ਤੇ ਆਪ ਵੀ ਬਹੁਤਾ ਭੀੜ ਵਿੱਚ ਰਹਿਣ ਲੱਗ ਪਏ ਸਤਗੁਰੂ ਪ੍ਰਤਾਪ ਸਿੰਘ ਜੀ ਤੇ ਬੀੜ ਦੇ ਲਾਗੇ ਸੀ ਇੱਕ ਪਿੰਡ ਮਲੋ ਮਲੋ ਦਾ ਸੀ ਇੱਕ ਕਿਰਪਾ ਰਾਮ ਸ਼ੀਂਬਾ ਜਾਤ ਦਾ ਇਹ ਬਾਬਾ ਸ਼ਾਹੂਕਾਰ ਸੀ ਦੁਕਾਨ ਕਰਦਾ ਸੀ ਕਰਿਆਨੇ ਦੀ ਤੇ ਵਪਾਰ ਵੀ ਕਰਦਾ ਸੀ ਵਾਹ ਚੁਬਾਰੇ ਚਬੂਰੇ ਪਾਏ ਹੋਏ ਮਕਾਨ ਦੋ ਮੰਜ਼ਲੇ ਸਨ ਤੇ ਹੁੱਕਾ ਰੱਜ ਕੇ ਪੀਂਦਾ ਸੀ ਇਹ ਤੇ ਹੁੱਕਾ ਬੜਾ ਸ਼ਿੰਗਾਰ ਕੇ ਰੱਖਦਾ ਸੀ ਹੁੱਕਾ ਥੱਲੇ ਪਿਆ ਹੋਇਆ ਹੋਣਾ ਤੇ ਲੰਮੀ ਪੈਪ ਦੀ ਨੜੀ ਲਾ ਕੇ ਤੇ ਚੁਬਾਰੇ ਤੇ ਬਹਿ ਕੇ ਹੁੱਕਾ ਪੀਣਾ ਤੇ ਆਏ ਗਏ ਜੀ ਵੀ ਹੁੱਕੇ ਨਾਲ ਹੀ ਸੇਵਾ ਕਰਦਾ ਸੀ ਇਹ ਚਾਂਦੀ ਦੇ ਹੁੱਕੇ ਪਿੱਤਲ ਦੇ ਹੁੱਕੇ ਬਣਾ ਬਣਾ ਰੱਖੇ ਬੜੇ ਬੜੇ ਵਧੀਆ ਭਈ ਹੁੱਕੇ ਵਾਲਿਆਂ ਦੀ ਸੇਵਾ ਹੀ ਹੁੱਕਾ ਹੁੰਦੀ ਆ ਉਹ ਐਸਾ ਸੀ ਇਹ ਜਿਸ ਵੇਲੇ ਇਹਨੂੰ ਪਤਾ ਲੱਗਾ ਕਿ ਭੈਣੀ ਸਾਹਿਬ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਭੀੜ ਵਿੱਚ ਆਏ ਨੇ ਔਰ ਇੱਥੇ ਰਹਿਣਾ ਉਹਨਾਂ ਨੇ ਆਰੰਭ ਕੀਤਾ ਇਹ ਦਰਸ਼ਨਾਂ ਨੂੰ ਆਇਆ ਤੇ ਹੁੱਕਾ ਪੀ ਪੀ ਕੇ ਨਾ ਤੇ ਹੱਥ ਪੀਲੇ ਹੋ ਗਏ ਹੋਏ ਸਨ ਇੰਨਾ ਅਮਲੀ ਸੀ ਹੁੱਕੇ ਦਾ ਸਤਗੁਰਾਂ ਦਾ ਦਰਸ਼ਨ ਕਰਨ ਆਉਣਾ ਤੇ ਕੁਝ ਮਿਸ਼ਰੀ ਬਦਾਮ ਤੇ ਹੋਰ ਲਾਚੀਆਂ ਇਤ ਆਦਿਕ ਭੇਟਾ ਲਿਆਉਣੀ ਤੇ ਥੋੜਾ ਦੂਰ ਬੀੜ ਦੇ ਵਿੱਚੋਂ ਦੀ ਇੱਕ ਨਾਲਾ ਜਿਹਨੂੰ ਚੋਆ ਕਹਿੰਦੇ ਨੇ ਉਹ ਲੰਘਦਾ ਸੀ ਉੱਥੇ ਬਹਿ ਕੇ ਹੱਥ ਮੂੰਹ ਧੋ ਲੈਣਾ ਪੰਛਨਾ ਨਾ ਕਰਕੇ ਤੇ ਜੇਬ ਵਿੱਚੋਂ ਬੀੜੀਆਂ ਸਿਗਰਟਾਂ ਕੱਢ ਕੇ ਉੱਥੇ ਝਾੜੀ ਵਿੱਚ ਰੱਖ ਆਉਣੀਆਂ ਤੇ ਪੰਛਨਾਨਾ ਕਰਕੇ ਤੇ ਲਿਆ ਕੇ ਆਣ ਕੇ ਸਤਗੁਰਾਂ ਨੂੰ ਮੱਥਾ ਟੇਕਣਾ ਤੇ ਬਦਾਮ ਲਾਚੀਆਂ ਆਦਿਕ ਰੱਖਣੀਆਂ ਸੱਚੇ ਪਾਤਸ਼ਾਹ ਨੇ ਇਹਦਾ ਜਿਹੜਾ ਪੈਸੇ ਮੱਥਾ ਟੇਕਣਾ ਉਹ ਵੀ ਵੱਖਰੇ ਰਖਾ ਦੇਣੇ ਤੇ ਬਦਾਮ ਆਦਿਕ ਬਾਹਰ ਵਰਤਾ ਦੇਣੇ ਆਪ ਗ੍ਰਹਿਣ ਨਹੀਂ ਸੁਣ ਕਰਦੇ ਕਾਫੀ ਚਿਰ ਇਹ ਕੁਛ ਹੁੰਦਾ ਰਿਹਾ ਇੱਕ ਦਿਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਾਰ ਤੇ ਸਵਾਰ ਹੋਏ ਤੇ ਉਹਨਾਂ ਦਿਨਾਂ ਵਿੱਚ ਕਾਰ ਨਵੀਂ ਨਵੀਂ ਆਈ ਇਸ ਇਲਾਕੇ ਵਿੱਚ ਕਾਰ ਤੇ ਸਵਾਰ ਹੋ ਕੇ ਪਿੰਡ ਮਲੋ ਗਏ ਤੇ ਗਏ ਇਸ ਵਾਸਤੇ ਕਿ ਹਵਨ ਕਰਨਾ ਸੀ ਹਵਨ ਵਾਸਤੇ ਨਾਲੀਅਰ ਲਿਆਉਣੇ ਸਰ ਨਰੇਲ ਲੈਣ ਵਾਸਤੇ ਗਏ ਤੇ ਜਾ ਕੇ ਕਾਰ ਚੌਂਕ ਵਿੱਚ ਖਲੋਤੀ ਸੱਚੇ ਪਾਤਸ਼ਾਹ ਉਤਰੇ ਕਾਰ ਤੋਂ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਬਹੁਤ ਚਾਰ ਚਫੇਰਿਓ ਆਣ ਕੇ ਜਾਣਕਾਰ ਜਿਹੜੇ ਸੰਸਾਰਿਆਂ ਨੇ ਨਮਸਕਾਰਾਂ ਕੀਤੀਆਂ ਇਹ ਵੀ ਕਿਰਪਾ ਰਾਮ ਵੀ ਆਇਆ ਇਹਨ ਪੁੱਛਿਆ ਸੱਚੇ ਪਾਤਸ਼ਾਹ ਕਿਵੇਂ ਦਰਸ਼ਨ ਦਿੱਤੇ ਨੇ ਸਤਿਗੁਰੂ ਆਖਿਆ ਨਰੇਲ ਲੈਣ ਵਾਸਤੇ ਆਇਆ ਹਵਨ ਕਰਨਾ ਇਹਨ ਬੇਨਤੀ ਕੀਤੀ ਗਰੀਬ ਨਵਾਜ ਇਹ ਮੈਨੂੰ ਸੇਵਾ ਬਖਸ਼ੋ ਤੇ ਮੈਂ ਲੈ ਦੇਣਾ ਸਤਿਗੁਰਾਂ ਹੁਕਮ ਕੀਤਾ ਇਸ ਤਰ੍ਹਾਂ ਇਹ ਕਿ ਤੈਨੂੰ ਸੇਵਾ ਇਹ ਤਾਂ ਪ੍ਰਮਾਨਗੀ ਹੋਏਗੀ ਜੇ ਤੂੰ ਪਹਿਲਾ ਹੁੱਕਾ ਛੱਡ ਦੇ ਤੇ ਭਜਨ ਪੁੱਛ ਲੈ